ਜਪ ਜਪ ਕਹਿੰਦੇ ਚੰਗਾ ਵਿਸਤਾਰ ਕਰਦੇ ਹੋਵੇ ਜਪ ਸਮਝੋ ਕਰਨ ਦੋ ਇਧਰ ਸਾਡੇ ਵੱਲ ਧਿਆਨ ਦੋ ਧਿਆਨ ਨਾਲ ਸਮਝੋ ਗੁਰਬਾਣੀ ਅੱਗੇ ਸਮਝਾ ਰਹੀ ਹੈ ਤੇ ਜਪ ਦਾ ਮਤਲਬ ਸਮਝੋ ਜਪ ਦੇ ਬੱਪੇ ਨੂੰ ਔਂਕੜ ਹੈ ਇਹ ਜਪ ਕੋਈ ਹੈ ਗੁਰਬਾਣੀ ਵਾਲੇ ਜਪ ਨੂੰ ਸਮਝਣ ਦੀ ਗੱਲ ਹੈ ਉਦਾਂ ਜਪ ਬਹੁਤ ਨੇ ਜਿੰਨੀਆਂ ਮਤਾਂ ਉਹਨੇ ਜਪ ਨੇ ਅਸੰਖ ਜਪ ਨੇ ਇਹਨਾਂ ਨੇ ਵਾਲਾ ਫੜ ਕੇ ਜਫੇ ਹੋਰ ਸ਼ੁਰੂ ਕਰ ਲੈ ਪਾਗਲਾਂ ਨੇ ਜਪ ਦਾ ਅਰਥ ਹੁੰਦਾ ਸਮਝਣਾ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਰੀ ਗੋਬਿੰਦ ਕੀ ਬਾਣੀ ਇਹਨੂੰ ਜਪਣਾ ਇਹਦਾ ਮਤਲਬ ਇਹਨੂੰ ਸਮਝਣਾ ਇਹ ਪੜਨਾ ਜੇ ਜਪ ਦਾ ਅਰਥ ਪੜਨਾ ਕਰ ਲਈਏ ਬਾਰ-ਬਾਰ ਫਿਰ ਉਹਨਾਂ ਨੇ ਲਿਖਦਾ ਪੜਿਆ ਨਾ ਹੀ ਭੇਦ ਬੁੱਝਿਆ ਬਾਬਣ ਪੜ ਪੜ ਗੱਡੀ ਲੱਦੀ ਹੈ ਇਹਨਾਂ ਨੂੰ ਸਾਰਾ ਹੀ ਰੋਕ ਦਿੱਤਾ ਪਰ ਇਹਨਾਂ ਨੇ ਕੱਖ ਨਹੀਂ ਸਮਝਿਆ ਕਿਉਂ ਉਹ ਜਪ ਦੇ ਅਰਥ ਗਲਤ ਕਰਨ ਤੋਂ ਹੀ ਰੋਕਿਆ ਸੀ ਉਹ ਕਹਿ ਕਹਿ ਕੇ ਇਹਨਾਂ ਨੂੰ ਕੀ ਲੱਗੇ ਇੰਨੀ ਇੰਨੀ ਬੁੱਧੀ ਕਿਹਦੇ ਕੋਲ ਹੈ ਨਾ ਇਹਨਾਂ ਨੇ ਕੀ ਲੈ ਗੁਰਬਾਣੀ ਤੇ ਬੁੱਧੀ ਲਾ ਕੇ ਨਾ ਲੈਣਾ ਕੀ ਹੈ ਜਿਹੜਾ ਮੱਥਾ ਟੇਕ ਕੇ ਸਾਦਾ ਹੋਵੇ ਉਹ ਗਾਹਾਂ ਗਲ ਜਗਨ ਚ ਪਵੇ ਹੀ ਕਿਉਂ ਨਾਲੇ ਜਿਹਨੇ ਮੰਨਣੀ ਹੋਵੇ ਉਹਦਾ ਖੋਜੇ ਜੇ ਮੈਂ ਮੰਨਣੀ ਹੋਈ ਨਹੀਂ ਮੈਨੂੰ ਖੋਜਣ ਦੀ ਕੀ ਲੋੜ ਹੈ ਜੇ ਮੈਂ ਮੰਨ ਲਿਆ ਮੇਰੇ ਬਾਸੀ ਉਹ ਗੱਲ ਨਹੀਂ ਮੈਂ ਕਰਨੀ ਹੋਈ ਨਹੀਂ ਮੈਂ ਉਧਰ ਧਿਆਨ ਕਿਉਂ ਲਵਾਂ ਕਿਉਂ ਟਾਈਮ ਵੇਸਟ ਕਰਾਂ ਮੈਨੂੰ ਤਾਂ ਇਹ ਦੱਸਦਾ ਵੀ ਤੁਸੀਂ ਜੋ ਮਰਜੀ ਸੁਖ ਲਓ ਤੇ ਮਿਲ ਜਾਂਦਾ ਜੋ ਨੂੰ ਠਾਕਰਾ ਆਪਣੇ ਤੇ ਸੋਈ ਸੋਈ ਦੇਵੇ ਇਹਦਾ ਪੁੱਠਾ ਕਰ ਲਿਆ ਫਿਰ ਪ੍ਰੈਕਟੀਕਲੀ ਕੀ ਹੈ ਠੀਕ ਹੈ ਸੋਈ ਸੋਈ ਦੇ ਮੰਨ ਕੇ ਦੇਖ ਲੈ ਦੋ ਚਾਰ ਚੀਜ਼ਾਂ ਜੇ ਤਾਂ ਰੋਜ਼ ਉਹ ਠੀਕ ਹੋਈ ਗਈਆਂ ਫਿਰ ਤਾਂ ਪੰਕਤੀ ਠੀਕ ਹੈ ਨਹੀਂ ਇਹ ਅਰਥ ਫਿਰ ਫਿਰ ਇਹ ਅਦਰਵਾਈਜ਼ ਕਰਿਓ ਵੀ ਭਾਈ ਇਹ ਗੱਲ ਠੀਕ ਨਹੀਂ ਹੈ ਸੋਈ ਹੋਈ ਤਾਂ ਮਿਲਦਾ ਨਹੀਂ ਜੇ ਅਰਥ ਠੀਕ ਹੋਵੇ ਦੋ ਆਦਮੀ ਜਾਣ ਦੋਵੇਂ ਮੰਗ ਲੈਣ ਗੁਰਦੁਆਰੇ ਜਾ ਕੇ ਉਹ ਕਹੇ ਮੈਂ ਵੀ ਬਣਨਾ ਉਹ ਕਹੇ ਮੈਂ ਬਣ ਜਾ ਛੇ ਖੜੇ ਨੇ ਛੇ ਹੀ ਮੰਗਲੇ ਇੱਕੋ ਸੀਟ ਤੇ ਹੀ ਕਿਵੇਂ ਬਣ ਜਾਣਗੇ ਪੜੂਗਾ ਐਡਾ ਮੋਟਾ ਦਿਮਾਗ ਆ ਆਦਮੀ ਦਾ ਫਿਰ ਵੀ ਬੰਦੀ ਬੈਠੇ ਨੇ ਫਿਰ ਕਹਿੰਦੇ ਅਸੀਂ ਛੇੜਨੇ ਗੁਰਬਾਣੀ ਮੂਰਖ ਤਾਂ ਕਹਿੰਦੀ ਮੂਰਖ ਹੈਗੇ ਨੇ ਉਹ ਦੀਨ ਨੇ ਮੂਰਖ ਨੇ ਇਹ ਭਗਤੀ ਦੇ ਅਰਥ ਇਹ ਜੇ ਮੰਨ ਲੈ ਤੁਸੀਂ ਪੋਸੀਬਲ ਕਿਵੇਂ ਹੋ ਜਾਣਗੇ ਮੂਰਖ ਸੀ ਜਿਹੜੇ ਲਿਖ ਦਿੰਦਾ ਇਹ ਗੱਲ ਫਿਰ ਤਾਂ ਬਾਣੀ ਝੂਠੀ ਹੋ ਗਈ ਇਹ ਤਾਂ ਪੂਰਾ ਫਰਾਡ ਹੈ ਬਾਣੀ ਇਹ ਇਹ ਜੇ ਹੋਰ ਧਰਮ ਦੇ ਫਰਾਡ ਹੋਏ ਇਹ ਜੇ ਫਰਾਡ ਇਹ ਹੈ ਜੇ ਹੱਥੇ ਨੇ ਕਹਿੰਦੇ ਉਹ ਸੱਚੀ ਬਾਣੀ ਹੈ ਸੱਚੀ ਹੋ ਕਿਵੇਂ ਜਾਊਗੀ ਇਹ ਤਾਂ ਫਰਾਡ ਹੈ ਜੋ ਮੰਗੇ ਠਾਕੁਰ ਆਪਣੇ ਸੋਈ ਸੋਈ ਦੇ ਉਹ ਗੱਲ ਗਾਹਾਂ ਦੀ ਆ ਕਿਤੇ ਹੋਰ ਹੈ ਅਗਲੀ ਪੰਕਤੀ ਨਹੀਂ ਪੜਦੇ ਨਾਨਕ ਦਾਸ ਮੁਖ ਦੇ ਜੋ ਬੋਲੇ ਹਾਂ ਉਹ ਸੱਚ ਹੋਰ ਗੱਲ ਕਿੱਥੇ ਜਾ ਕੇ ਕਹੀ ਹੈ ਕਿਹਦੇ ਵਾਸਤੇ ਹੈ ਲਾਲੀ ਕਿਹਦੇ ਵਾਸਤੇ ਉਹ ਤਾਂ ਕਹਿਣਾ ਨਾਨਕ ਵੀ ਜਿਹੜੇ ਚੀਜ਼ ਦੀ ਮੈਨੂੰ ਲੋੜ ਹੁੰਦੀ ਹੈ ਗਿਆਨ ਦੀ ਮੈਨੂੰ ਪਤਾ ਨਹੀਂ ਮੈਨੂੰ ਝਟ ਆ ਜਾਂਦਾ ਵੈਸੇ ਜਿੱਥੇ ਮੈਂ ਅੜਦਾ ਨਾ ਨਾਨਕ ਦਾ ਜਾਂ ਬੋਲ ਰਿਹਾ ਤੁਰਕੀ ਬਾਣੀ ਨਾਲ ਜੁੜਿਆ ਹੋਇਆ ਜਾਦੀ ਗੱਲ ਹੈ ਇਹ ਜੋ ਲੋੜ ਹੁੰਦੀ ਹੈ ਗਿਆਨ ਦੀ ਜਦੇ ਮਿਲ ਜਾਂਦਾ ਮੇਰੇ ਮੂੰਹ ਚ ਕੱਲ ਹੁੰਦੀ ਹੈ ਇੱਧਰ ਹੁੰਦੀ ਹੈ ਵੀ ਕੀ ਕਾਂ ਜਦੇ ਆ ਜਾਂਦੀ ਹੈ ਵੀ ਆ ਲੈ ਉਧਰ ਮਨ ਦੇ ਵਿੱਚ ਫੁਰਨਾ ਉਠਿਆ ਡਿਮਾਂਡ ਉੱਠੀ ਉਧਰ ਆਇਆ ਔਰ ਜੋ ਕਿਹਾ ਇਹਾਂ ਵਹਾਂ ਸੱਚ ਹੋ ਇੱਥੇ ਵੀ ਸੱਚ ਹੈ ਉੱਥੇ ਵੀ ਸੱਚ ਜੇ ਚਲੋ ਨਾਨਕ ਇਹ ਹੈਗਾ ਜੋ ਮੰਗੇ ਠਾਕੁਰ ਆਪਣੇ ਸੋਈ ਸੋਈ ਦੇਵੇ ਇੱਥੇ ਦਾ ਸੱਚ ਤਾਂ ਹੈ ਤੁਸੀਂ ਇੱਥੇ ਦੀ ਮੰਗਦੇ ਹੋ ਫਿਰ ਦਰਗਾਹ ਦਾ ਸੱਚ ਕੀ ਹੋਇਆ ਇਹਦੇ ਹਰ ਗੱਲ 'ਚ ਇੱਥੇ ਰੋਥੇ ਦਾ ਸੱਚ ਇੱਥੇ ਕਿਸੇ ਨੇ ਮੰਗ ਲਿਆ ਉਹਨੂੰ ਮਿਲ ਗਿਆ ਫਿਰ ਦਰਗਾਹ 'ਚ ਦਾ ਕੀ ਸੱਚ ਹੋਇਆ ਦਰਗਾਹ ਤਾਂ ਮਾਇਆ ਹੁੰਦੀ ਹੋਣੀ ਜੋ ਵੀ ਨਾਨਕ ਦਾਸ ਨੇ ਉਸ ਤੋਂ ਬੋਲਿਆ ਇੱਥੇ ਰੋਥੇ ਸੱਚ ਹੈ ਦੋਏ ਜਗ੍ਹਾ ਦਾ ਸੱਚ ਹੈ ਇੱਥੇ ਦਾ ਵੀ ਹੈ ਉੱਥੇ ਦਾ ਵੀ ਜਦੋਂ ਵੀ ਭਗਤੀ ਦੇ ਅਰਥ ਕਰਨੇ ਨੇ ਦੋਏ ਜਗ੍ਹਾ ਦਾ ਇੱਥੇ ਔਰ ਉੱਥੇ ਦਾ ਸੱਚ ਸਾਬਤ ਹੁੰਦਾ ਅਰਥ ਤੁਹਾਡੇ ਠੀਕ ਨੇ ਜੇ ਨਹੀਂ ਸੱਚ ਸਾਬਤ ਹੁੰਦਾ ਦੋਏ ਜਗ੍ਹਾ ਦਾ ਅਰਥ ਠੀਕ ਨਹੀਂ ਹੈ ਇਹਾਂ ਉਹਾਂ ਸੱਚ ਹੋਵੇ ਅਗਲੀ ਪੰਕਤੀ ਇਹ ਹੈ ਪਹਿਲੇ ਅਰਥ ਤਾਂ ਗਲਤ ਹੋਣਗੇ ਉਹ ਜਪ ਜੇ ਇੱਥੇ ਦਾ ਰਾਸ਼ਟਰਪਤੀ ਦਾ ਉਹਦਾ ਵੀ ਮੰਗ ਲਿਆ ਕਹਾਂ ਰਾਸ਼ਟਰਪਤੀ ਜਾਏਗਾ ਤੂੰ ਉੱਥੇ ਉੱਥੇ ਬਣ ਗਿਆ ਉੱਥੇ ਦਾ ਕੀ ਸੱਚ ਹੈ ਇਹਦੇ ਨਾਲ ਉੱਥੇ ਦਾ ਕੀ ਸੱਚ ਹੋਇਆ ਉਹਦਾ ਝੂਠਾ ਮੰਨਦੇ ਨੇ ਇਹ ਰਾਜੇ ਸਭ ਤੋਂ ਵਿਚਾਰ ਕੇ ਝੂਠੇ ਕਰ ਉਹਦਾ ਇਹਦੇ ਜਾਣਾ ਹੀ ਗਲਤ ਮੰਨਦੇ ਗੁਰਬਾਣੀ ਜਪ ਜਪ ਜਪ ਹੁਣ ਪੱਪੇ ਨੂੰ ਔਂਕੜਾ ਜਪ ਕੇਵਲ ਇੱਕ ਹੈ ਦੇਖੋ ਸਾਡੀ ਮੱਤ ਦਾ ਜਪ ਵੱਖਰਾ ਵੱਖਰੀਆਂ ਵੱਖਰੀਆਂ ਨੇ ਮਤਾਂ ਦੇ ਜਪ ਵੱਖਰੇ ਵੱਖਰੇ ਨੇ ਆਪ ਆਪਣੀ ਬੁੱਧ ਹੈ ਜੇਤੀ ਬਣਨ ਤੇ ਭਿੰਨ ਭਿੰਨ ਤੋਹੇ ਬਹੁਤ ਲੋਕਾਂ ਨੇ ਮਤਾਂ ਬਣਾਈਆਂ ਨੇ ਧਰਮ ਬਣਾਏ ਨੇ ਜਿਵੇਂ ਜਿਵੇਂ ਕਿਸੇ ਦੀ ਬੁੱਧੀ ਸੀ ਉਵੇਂ ਉਵੇਂ ਉਹਨਾਂ ਨੇ ਇੱਕ ਦੀ ਵਿਆਖਿਆ ਕਰ ਲਈ ਇੱਕ ਨੂੰ ਉਵੇਂ ਉਵੇਂ ਉਹਨਾਂ ਨੇ ਦੱਸਤਾ ਇੱਕ ਵਾਰ ਕੋਈ ਜਿਹਾ ਮਤਾ ਬਣਾ ਉਹਨਾਂ ਦੇ ਵੀ ਜਪ ਨੇ ਜਪ ਦੇ ਵਿੱਚ ਕੀ ਹੁੰਦਾ ਹੈ ਜਪ ਦੇ ਵਿੱਚ ਕੋਈ ਡਿਮਾਂਡ ਹੁੰਦੀ ਹੈ ਜਪ ਦੇ ਪਿੱਛੇ ਕੋਈ ਭੁੱਖ ਹੁੰਦੀ ਹੈ ਜਪ ਦੇ ਪਿੱਛੇ ਕੋਈ ਭਾਵਨਾ ਹੁੰਦੀ ਹੈ ਅਸੰਖ ਜਪ ਅਸੰਖ ਭਾਉ ਵੀ ਹੈ ਨਾਲ ਬਹੁਤ ਉਹਨਾਂ ਨੂੰ ਭੁੱਖ ਹੈ ਬਹੁਤ ਉਹਨਾਂ ਦੀ ਇੱਛਾ ਹਰ ਜਪ ਦੇ ਪਿੱਛੇ ਕੋਈ ਇੱਛਾ ਕੋਈ ਜਪ ਕਰ ਰਿਹਾ ਵੀ ਮੈਨੂੰ ਹੈ ਇੱਕ ਕਬਜ਼ ਕੋਲ ਮੇਰੇ ਜਿਵੇਂ ਦੇਖੋ ਨਾ ਜਪ ਅੱਡ ਰਾਤ ਨਾਲ ਅੱਡ ਅੱਡ ਹੂੰ ਉਹਨਾਂ ਨੂੰ ਮਿਲਦਾ ਨਹੀਂ ਮਿਲਦਾ ਆਪਾਂ ਨੇ ਕੀ ਲੈਣਾ ਸਵਾਲ ਇਹ ਹੈ ਸਾਡੀ ਮਤ ਦਾ ਜਪ ਕੀ ਹੈ ਸਾਡਾ ਜਪ ਵੱਖਰਾ ਹੈ ਅਰੇ ਜਪ ਕਿਹਾ ਜਾਏ ਜਹਿ ਜਾ ਉਹਨਾਂ ਦਾ ਜਪ ਉਹਨਾਂ ਨੂੰ ਮੇਲੇ ਨਹੀਂ ਖਾਂਦਾ ਪਹਿਲੀ ਗੱਲ ਇਹ ਅਜਬਾ ਜਾਪ ਹੈ ਜਪਿਆ ਜਾਂਦਾ ਨਹੀਂ ਜਾਪ ਹੈ ਮਾਲਾ ਪੜ ਕੇ ਨਹੀਂ ਜਪਣਾ ਬਾਰ-ਬਾਰ ਰਟਣ ਨਹੀਂ ਕਰਨਾ ਫਿਰ ਕਿਹਾ ਜਾਏ ਨਾਨਕ ਗੁਰਮੁਖੀ ਨਾਮ ਜਪਿਆ ਇੱਕ ਵਾਰ ਇੱਕ ਵਾਰ ਹੀ ਜਪਣਾ ਇੱਕ ਵਾਰ ਕੋਈ ਗੱਲ ਸਮਝ ਲੈਣੀ ਹੈ ਹਾਂ ਬਾਰ-ਬਾਰ ਤਾਂ ਸਮਝਣੀ ਹੈ ਕਦੇ ਗਲਤ ਤਾਂ ਨਹੀਂ ਸਮਝਣੀ ਬਾਰ-ਬਾਰ ਉਹਨੂੰ ਤਾਂ ਸਮਝਣਾ ਕਦੇ ਗਲਤ ਤਾਂ ਨਹੀਂ ਸਮਝ ਲਿਆ ਸੀ ਬਾਰੰਬਾਰ ਬਾਰ ਪ੍ਰਭ ਜਪੀਏ ਇਹ ਜਿਹੜਾ ਪ੍ਰਭ ਹੈ ਵੱਡਾ ਗਿਆਨ ਹੈ ਅੰਤਰਾਤਮਾ ਨੂੰ ਵਾਰ-ਵਾਰ ਸਮਝਣਾ ਕਿਤੇ ਗਲਤ ਨਹੀਂ ਸਮਝਦੇ ਵਾਰ-ਵਾਰ ਦਾ ਮਤਲਬ ਇਹ ਕਿਤੇ ਗਲਤ ਜੇ ਗਲਤ ਸਮਝ ਲਿਆ ਗੁਰਬਾਣੀ ਨੂੰ ਗਲਤ ਰਸਤੇ ਤੇ ਪਹੁੰਚ ਪਰ ਜਦ ਸਮਝ ਲਿਆ ਇੱਕ ਵਾਰ ਸਹੀ ਫਿਰ ਜਪਣ ਦੀ ਲੋੜ ਨਹੀਂ ਫਿਰ ਅਜਬਾ ਜਾ ਬਣ ਜਾਂਦਾ ਹਿਸਾਬ ਜਿਹੜਾ ਹੈਗਾ ਮੈਥ ਉਹ ਇੱਕ ਵਾਰ ਸਮਝਣ ਦੀ ਲੋੜ ਹੁੰਦੀ ਬਾਕੀ ਜਬਾ ਜਬ ਬਣ ਗਿਆ ਫਿਰ ਜਿਹੜਾ ਤੁਹਾਡੇ ਜ਼ਿਹਨ 'ਚ ਰਹਿੰਦੀ ਹੈ ਚੀਜ਼ ਹਰ ਵਕਤ ਉਹ ਜਬਾ ਜਾ ਜਦ ਤੁਹਾਨੂੰ ਲੋੜ ਪਣੀ ਹੈ ਜਦੇ ਦੋ ਦੋ ਚਾਰ ਹੁੰਦੇ ਨੇ ਇੱਕ ਵਾਰ ਨਿਆਣੇ ਹੁੰਦੇ ਨੇ ਫੜ ਲਿਆ ਸੀ ਬਾਰ ਬਾਰ ਤਾਂ ਨਹੀਂ ਵਾਲਾ ਬਣ ਕੇ ਆਪਾਂ ਦੋ ਦੋ ਚਾਰ ਦੋ ਦੋ ਚਾਰ ਯਾਦ ਰੱਖਦੇ ਯਾਦ ਹੈ ਅਭੀ ਦੋ ਦੋ ਚਾਰ ਹੁੰਦੇ ਗੁਣਾ ਕਰਨਾ ਇੱਕ ਵਾਰ ਸਿੱਖ ਲਿਆ ਸੀਗਾ ਜੋ ਮਰਜੀ ਜੀ ਦਾ ਹੋਣਾ ਕਰ ਲਓ ਪਤਾ ਕਿ ਫਾਰਮੂਲੇ ਇੱਕ ਵਾਰ ਸਿੱਖ ਲਏ ਜੇ ਜ਼ਿਹਨ 'ਚ ਬਹਿ ਗਿਆ ਸਾਰੀ ਜ਼ਿੰਦਗੀ ਵਾਸਤੇ ਬਹਿ ਗਿਆ ਇਹ ਮੈਥਮੈਟਿਕਲ ਹੈ ਬਾਣੀ ਸਾਰੀ ਇੱਕ ਵਾਰ ਜੋ ਚੀਜ਼ ਸਮਝ ਲਈ ਸਮਝ ਲਈ ਸਮਝ ਆ ਗਈ ਆ ਗਈ ਜੇ ਨਹੀਂ ਸਮਝ ਆਈ ਸਾਰੀ ਜ਼ਿੰਦਗੀ ਉਹਦੀ ਹੋਣੀ ਚਾਹੀਦੀ ਉਹ ਜਿਹੜੇ ਜਪਦੇ ਨੇ ਉਹਨਾਂ ਦੇ ਉਹਨਾਂ ਦੀ ਆਪਣੀਆਂ ਮੱਤਾਂ ਨੇ ਆਪਾਂ ਨੇ ਉਹਨਾਂ ਤੇ ਕੀ ਲੈਣਾ ਸਾਡਾ ਹੋ ਜਾਂਦਾ ਜਦ ਗੋਬਿੰਦ ਕੀ ਬਾਣੀ ਜਪਣ ਨੂੰ ਕਹਿਤਾ ਤਾਂ ਇਹਦਾ ਨਹੀਂ ਕਿਹਾ ਵੀ ਕਿਹੜੇ ਗੋਬਿੰਦ ਕੀ ਬਾਣੀ ਕੋਈ ਦੀ ਬਾਣੀ ਵੀ ਗੋਬਿੰਦ ਕੀ ਬਾਣੀ ਹੈ ਨਾਮਦੇਵ ਦੀ ਬਾਣੀ ਵੀ ਗੋਬਿੰਦ ਕੀ ਬਾਣੀ ਹੈ ਸਾਰੀ ਬਾਣੀ ਗੋਬਿੰਦ ਕੀ ਬਾਣੀ ਹੈ ਇਹ ਤਾਂ ਨਹੀਂ ਗਿਆ ਵੀ ਆ ਸ਼ਬਦ ਜਪਣਾ ਨਹੀਂ ਜਪਣਾ ਸਾਰੀ ਗੁਰਬਾਣੀ ਉਹ ਗੋਬਿੰਦ ਕੀ ਬਾਣੀ ਹੈ ਇਹ ਸਾਰੀ ਬਾਣੀ ਨੂੰ ਸਮਝਣੀ ਸਾਰੀ ਬਾਣੀ ਚੋਂ ਹੀ ਪਤਾ ਲੱਗੂਗਾ ਇੱਕ ਕੀ ਹੈ ਗੋਬਿੰਦ ਕੀ ਹੈ ਜੇ ਕੱਦਾ ਸ਼ਬਦ ਚੋਂ ਲਿਖਾ ਪੈ ਗਿਆ ਨਾ ਨਿਕਲਣਾ ਹੀ ਸਾਰੀ ਜ਼ਿੰਦਗੀ ਫਿਰ ਇੰਨੀ ਬਾਣੀ ਲਿਖਣ ਦਾ ਕੀ ਫਾਇਦਾ ਸੀ ਜੇ ਥੋੜੇ ਜਿਹਾ ਨਾ ਸਰਦਾ ਹੁੰਦਾ ਇਹ ਮਿਨੀਮਮ ਹੈ ਲਿਖੀ ਹੈ ਮੈਕਸਿਮਮ ਨਹੀਂ ਹੈਗੀ ਤੁਸੀਂ ਕਹਿੰਦੇ ਆ ਮੈਕਸਿਮਮ ਇਹ ਤੋਂ ਘਟਣਾ ਨਹੀਂ ਸੀ ਸਰਦਾ ਇਹ ਤੋਂ ਘਟਣਾ ਨਹੀਂ ਸਰਦਾ ਨਜ਼ਮ ਬਾਸ਼ਾ ਨੇ ਬਖਰੀ ਲਿਖੀ ਆਪਣੀ ਵਾਰੀ ਉਹ ਉਹਨਾਂ ਨੇ ਬਖਰੇ ਉਹਨਾਂ ਦਾ ਜਿਹੜਾ ਮੂਰਤੀ ਪੂਜਾ ਵਾਲਾ ਪੱਖ ਸੀ ਉਹਨਾਂ ਦਾ ਉਹਦਾ ਉਹਦਾ ਖੰਡਨ ਕੀਤਾ ਹੋਰ ਹੋਰ ਪਤਾ ਵੀ ਲਿਆ ਹੋਇਆ ਕੁਝ ਇਹਦੇ ਵਿੱਚੋਂ ਵੀ ਡੈਫੀਨੇਸ਼ਨਾਂ ਦਿੱਤੀਆਂ ਨੇ ਕੁਝ ਗੱਲਾਂ ਦੀ ਖਲਾਸੇ ਕੀਤੇ ਨੇ ਸਰਲ ਭਾਸ਼ਾ ਵਿੱਚ ਖਲਾਸੇ ਕੀਤੇ ਨੇ ਉਹਨਾਂ ਦੀ ਭਾਸ਼ਾ ਬਹੁਤ ਹੀ ਸਰਲ ਹੈ ਇਹ ਭਾਸ਼ਾ ਮੁਸ਼ਕਲ ਹੈ ਜਿੱਦੇ ਤਰੀਕੇ ਸਰਲ ਭਾਸ਼ਾ ਨੂੰ ਉਹਨਾਂ ਨੇ ਗੁਰਬਤ ਦਾ ਵਿਆਖਿਆ ਕੀਤੀ ਹੈ ਇਹ ਜੋ ਸਰਲ ਭਾਸ਼ਾ ਹੈ ਉਹਦੀ ਮਦਦ ਨਾਲ ਇਹਨੂੰ ਬਹੁਤ ਜਗ੍ਹਾ ਤੇ ਅਸੀਂ ਸਮਝਣਾ ਉਹ ਸਰਲ ਜਿਹੜੇ ਤਰੀਕੇ ਨਾਲ ਇਹਨੂੰ ਸਮਝਣ ਜਿੱਥੇ ਸਾਨੂੰ ਕਿਤੇ ਉਲਟ ਫੁਲਟ ਹੋਈ ਹੋਈ ਗੱਲ ਲੱਗਦੀ ਹੈ ਅਰਥ ਉਹ ਬਿਲਕੁਲ ਠੀਕ ਕਰ ਦਿੰਦੇ ਮੂਰਤੀ ਪੂਜਾ ਦੇ ਖਿਲਾਫ ਇੰਨਾ ਕੁਝ ਨਹੀਂ ਇੱਥੇ ਲਿਖਿਆ ਹੋਇਆ ਇੱਥੇ ਤਾਂ ਆਪਣੇ ਵਿਵੇਕ ਤੇ ਛੱਡਿਆ ਹੋਇਆ ਤੁਹਾਨੂੰ ਮੂਰਤੀ ਪੂਜਾ ਵਾਸਤੇ ਬਹੁਤਾ ਨਹੀਂ ਕੁਝ ਕਿਹਾ ਮੂਰਤੀ ਪੂਜਾ ਤਾਂ ਉੱਥੇ ਬਹੁਤ ਕੁਝ ਕਿਹਾ ਉੱਥੇ ਬਹੁਤ ਕੁਝ ਕਿਹਾ ਫਿਰ ਹੋਰ ਜਿਹੜੀਆਂ ਮਤਾਂ ਨੇ ਉਹਨਾਂ ਬਾਰੇ ਬਹੁਤਾ ਕੁਝ ਨਹੀਂ ਕਿਹਾ ਇੱਥੇ ਵੀ ਦੱਸਿਆ ਕਿ ਗੁਰਮਤ ਆਏ ਇਹੀ ਠੀਕ ਮਤ ਹੈ ਬਾਕੀ ਮਤਾਂ ਠੀਕ ਨਹੀਂ ਕਿਉਂ ਬਾਕੀ ਬਾਕੀ ਮਤਾਂ ਠੀਕ ਨਹੀਂ ਕਿਉਂ ਬਾਕੀ ਮਤਾਂ ਠੀਕ ਨਹੀਂ ਇਹਦਾ ਜਵਾਬ ਤਾਂ ਫਿਰ ਉੱਥੇ ਦਿੱਤਾ ਹੋਇਆ ਉਹ ਕਿਉਂ ਦਾ ਜਵਾਬ ਕਿੱਥੋਂ ਮਿਲਦਾ ਕਿਉਂ ਬਾਕੀ ਮਤਾਂ ਠੀਕ ਨਹੀਂ ਹੁੰਦੀ ਅਸੀਂ ਪੜਿਆ ਤਾਂ ਹੀ ਕਦੇ ਮੜੀਆਂ ਤੇ ਕਦੇ ਉਸਰੇ ਫਿਰਦੇ ਕਿਉਂ ਦਾ ਜਵਾਬ ਨਹੀਂ ਹੈ ਕਿਉਂ ਦਾ ਜਵਾਬ ਦਸਮ ਗ੍ਰੰਥ ਵਿੱਚ ਜਿਨ੍ਹਾਂ ਨੇ ਦਸਮ ਗ੍ਰੰਥ ਪੜਿਆ ਉਹ ਨਹੀਂ ਜਾਂਦੇ ਹੁੰਦੇ ਉਹ ਨਹੀਂ ਹੁੰਦੇ ਉਹ ਨਹੀਂ ਹੁੰਦੇ ਜਿਨ੍ਹਾਂ ਨੇ ਉਹ ਨਹੀਂ ਪੜਿਆ ਕਿਉਂ ਦਾ ਜਵਾਬ ਹੈ ਨਹੀਂ ਉਹ ਭਰਮ ਵਿੱਚ ਪੈ ਕੇ ਵੀ ਸ਼ਾਇਦ ਇਥੋਂ ਵੀ ਕੁਝ ਮਿਲਦਾ ਐਦੇ ਵੀ ਠੀਕ ਹੈ ਭਰਮ ਪਾਏ ਹੋਏ ਪਹਿਲਾਂ ਤਾਂ ਪਾਪ ਪੁੰਨ ਬਾਰੇ ਅਸੀਂ ਕਲੀਅਰ ਨਹੀਂ ਹੈਗੇ ਸਿਰਫ ਪੁੰਨ ਪਾਪ ਬਾਰੇ ਕਲੀਅਰ ਨਹੀਂ ਹੈਗੇ ਪੁੰਨ ਪਾਪ ਨੂੰ ਮੰਨੀ ਵੀ ਜਾਂਦੇ ਨੇ ਠੀਕ ਹੈ ਗੁਰਬਾਣੀ ਮੰਨਦੀ ਵੀ ਹੈ ਕਲੀਅਰ ਹੈ ਨਹੀਂ ਹੈ ਸਿੱਖ ਕਲੀਅਰ ਨਹੀਂ ਹੈ ਪੁੰਨ ਪਾਪ ਬਾਰੇ ਕਲੀਅਰ ਨਹੀਂ ਬਿਲਕੁਲ ਪੁੰਨ ਪਾਪ ਦੇ ਫਸੇ ਨੇ ਜਿਹਾ ਗੁਰਬਾਣੀ ਕਹਿੰਦੀ ਹੈ ਪਾਪ ਪੁੰਨ ਹੋਰੇ ਬਸ ਨਹੀਂ ਇਹ ਤੇ ਵਿਸ਼ਵਾਸ ਹੀ ਨਹੀਂ ਕੀਤਾ ਇਸ ਗੱਲ ਤੇ ਇਹਨੇ ਜਨਤਾ ਕੇ ਬਸ ਕੁਛ ਨਹੀਂ ਇਸ ਗੱਲ ਤੇ ਵਿਸ਼ਵਾਸ ਹੀ ਨਹੀਂ ਕੀਤਾ ਸਭ ਚਲੇ ਚਲਾਏ ਕਿਉਂ ਨਹੀਂ ਕੀਤਾ ਦਾਰੂ ਅੰਦਰ ਹੀ ਪੜਿਆ ਤਾਂ ਨਹੀਂ ਕੀਤਾ ਜਦੋਂ ਉਹ ਬਣਨਗੇ ਉੱਥੇ ਕਪਾੜ ਖੁੱਲ ਜਾਣਗੇ ਉਹ ਕਪਾੜ ਖੁੱਲ ਜਾਣਗੇ ਉਹਦੇ ਨਾਲ ਉਹਦੇ ਵਿਦਵਾਨਾਂ ਨੂੰ ਕਪਾੜ ਖੁੱਲਣੇ ਵਿਦਵਾਨਾਂ ਦੇ ਚੰਗੇ ਨਹੀਂ ਹੁੰਦੇ ਵਿਦਵਾਨ ਨੇ ਪਾਠ ਖੋਲ ਕੇ ਰਾਜੀ ਹੁੰਦੇ ਉਹਨਾਂ ਦੀ ਆਪਣੀ ਜਿਹੜੀ ਮਤ ਹੈ ਨਾ ਉਹ ਬੁੱਧੂ ਮਰਦੀ ਹੈ ਜਿੱਥੇ ਜਾ ਕੇ ਵਿਦਵਾਨ ਦੀ ਆਪਣੀ ਬੁੱਧੀ ਖਤਮ ਹੁੰਦੀ ਹੈ ਨਾ ਉਦੋਂ ਵਿਦਵਾਨ ਪਿਛੜ ਜਾਂਦੇ ਆਮ ਆਦਮੀ ਜਦੋਂ ਮਨ ਮਾਰਨ ਲੱਗਦਾ ਨਾ ਪਿਛੜ ਜਾਂਦਾ ਇੱਕ ਸਟੇਜ ਹੈ ਕਬੀਰ ਉਹ ਸਟੇਜ ਤੇ ਜਾ ਪਹੁੰਚਿਆ ਸ਼ਾਇਦ ਕਬੀਰ ਨੂੰ ਪੈ ਲੱਗੀ ਹੋਵੇ ਤਾਂ ਉਹਨੇ ਕਿਹਾ ਮਤ ਕੋਈ ਮਨ ਮਿਲਤਾ ਦਿਲ ਮਾਵੇ ਦੇਖਿਓ ਜੇ ਮਨ ਮਿਲਣ ਲੱਗਿਆ ਮੌਤ ਹੋਣ ਲੱਗੀ ਇਹਦੀ ਡਰ ਨਾ ਜਾਇਓ ਵਿਦਵਾਨ ਕਿਤੇ ਬਰਦਾਸ਼ਤ ਕਰ ਲੈਣਗੇ ਜੇ ਵਿਦਵਾਨ ਦੀ ਬੁੱਧੀ ਤੋਂ ਬਾਹਰ ਗੱਲ ਜਾਂਦੀ ਉਹਦੀ ਅੱਖਾਂ ਵਿੱਚ ਜਾਂਦੀਆਂ ਨੇ ਉਹਦਾ ਪਿੱਛੇ ਮੁੜੇ ਹੁੰਦੇ ਵਿਦਵਾਨ ਪਿੱਛੇ ਮੁੜੇ ਹੁੰਦੇ ਨੇ ਇਹਨਾਂ ਦੇ ਵਸ ਦੀ ਗੱਲ ਕਿੱਥੇ ਤਾਂ ਬੜੇ ਬੜੇ ਡਰ ਜਾਂਦੇ ਨੇ ਮਤ ਕੋਈ ਮਨ ਮਿਲਤਾ ਬਿਰਵਾਵਾ ਜਾਂ ਮਨ ਮਿਲ ਗਿਆ ਮਨ ਖਤਮ ਹੋ ਗਿਆ ਮਰਜ਼ੀ ਖਤਮ ਹੋ ਗਈ ਆਪਣੀ ਮਰਜ਼ੀ ਵਿਦਵਾਨ ਛੱਡ ਦੇਵੇ ਹੋ ਹੀ ਨਹੀਂ ਸਕਦਾ ਕਿਉਂਕਿ ਆਪਣੀ ਮਰਜ਼ੀ ਛੱਡੇ ਤੇ ਵਿਦਵਾਨ ਨੇ ਗੁਰਮੁਖ ਬਣਨਾ ਵਿਦਵਤਾ ਮਰ ਜਾਣੀ ਹੈ ਫਿਰ ਵਿਦਵਤਾ ਦੀ ਮੌਤ ਹੈ ਵਿਦਵਤਾ ਤੋਂ ਅੱਗੇ ਹੈ ਸ਼ੁਰੂ ਹੋਣੀ ਗੱਲ ਵਿਦਵਾਨ ਵਿਦਵਤਾ ਕਿਵੇਂ ਛੱਡ ਦੂ ਆਪਣੀ ਜਿੱਥੇ ਪੰਡਤ ਮਰ ਜਾਂਦਾ ਜਾ ਕੇ ਇੰਨਾ ਗੁਣਾਂ ਦੀ ਪੰਡਤ ਆਰਨੀ ਹੈ ਤਾਂ ਪੰਡਤ ਬਣਦਾ ਰਜੋ ਤਮੋ ਸਤੋ ਤਾਂ ਜਾ ਕੇ ਸਮਝ ਆਉਣੀ ਹੈ ਗੱਲ ਪੰਡਤ ਜੋ ਸੋਜੋ ਤਿਆਂ ਗੁਣਾ ਕੀ ਪੰਡ ਉਤਾਰਾ ਰਜੋ ਤਮੋ ਸਤੋ ਦੀ ਪੰਡ ਲਾ ਕੇ ਸਿੱਟੇ ਭਰੇ ਤਾਂ ਪੰਡਤ ਹੈ ਵਿਦਵਾਨ ਕਿੱਥੇ ਸਿੱਟ ਦੇਣਗੇ ਇਹਨਾਂ ਦੇ ਬਾਸਾ ਕੁਝ ਨਹੀਂ ਹੈਗਾ ਇਹ ਤਾਂ ਚੁੱਪ ਹੋ ਜਾਂਦੇ ਹੁੰਦੇ ਨਾਲੇ ਇਹਨਾਂ ਨੇ ਕੀ ਲੈਣ ਇਹ ਲੋਭ ਛੱਡਣਗੇ ਜੇ ਲੋਭ ਨਹੀਂ ਛੱਡਣਾ ਲੋਭ ਕਰਦਾ ਤਾਂ ਇਹਨਾਂ ਨੇ ਡਿਗਰੀਆਂ ਲਈਆਂ ਨੇ ਲੋਭ ਕਰਦਾ ਤਾਂ ਪਾਰਟੀਆਂ ਬਣਾਈਆਂ ਹੋਈਆਂ ਨੇ ਮੈਨੂੰ ਬੀਸੀ ਨਹੀਂ ਲਾਇਆ ਉਹਨੂੰ ਗੁਲਾਤਾ ਲੋਭ ਕਰਦਾ ਤਾਂ ਸਾਰਾ ਇਹਨਾਂ ਦਾ ਲੜਾਈਓ ਹੈ ਵਿਦਵਾਨਾਂ ਦੀ ਲੋਭ ਕਰਦਾ ਤਾਂ ਬੜੇ ਨੇ ਲੋਭ ਤਾਂ ਸਾਰੀ ਜ਼ਿੰਦਗੀ ਦਾ ਬੇਸ ਹੈ ਇਹਨਾਂ ਦਾ ਸਿੱਖੀ ਲੋਭ ਦੇ ਖਿਲਾਫ ਹੈ ਇਹ ਤਾਂ ਲੋਭ ਤੋਂ ਉੱਪਰ ਦੀ ਗੱਲ ਹੈ ਉਹ ਸਾਰੀ ਗੱਲ ਲੋਭ ਨਹੀਂ ਕਰਦਾ ਰੋਜ਼ ਵਿੱਚ ਪੈਸੇ ਦੋ ਕਾਰੋਬਾਰ ਚਲਾਓ ਤਾਂ ਗੱਲੇ ਸਾਰੀ ਉਹ ਬਿਜ਼ਨਸ ਆਦਮੀ ਅਖਬਾਰ ਚਲਾਉਣ ਅਖਬਾਰ ਤੇ ਕੀ ਲੈਣਾ ਤਾਂ ਉਹ ਵਿਵਸਾਇਕ ਆਦਮੀ ਗੁਰਮਤਿ ਦਾ ਪ੍ਰਚਾਰ ਕਰੂਗਾ ਕਿਵੇਂ ਕਰ ਦੂਗਾ ਗੁਰਮਤਿ ਦਾ ਪ੍ਰਚਾਰ ਅਖਬਾਰ ਬੰਦ ਹੋ ਜੂਗਾ ਉਹਦਾ ਜੇ ਗੁਰਮਤਿ ਸਿੱਧੀ ਗੱਲ ਲਿਖਣ ਲੱਗ ਜੂਵੇ ਸਾਰੇ ਬੰਦ ਕਰਾ ਦੇਣਗੇ ਅਖਬਾਰ ਹੁਣ ਤਾਂ ਚੱਲਦਾ ਫਿਰ ਇਹ ਨਹੀਂ ਚੱਲਣਾ ਤੇ ਸਾਰੀ ਗੱਲ ਗੁਰਮਤਿ ਲਿਖਣ ਲੱਗ ਜੂਵੇ ਕਹਿੰਦਾ ਮੈਂ ਗੁਰਮਤਿ ਗੱਲ ਕਰਦਾ ਗੁਰਮਤਿ ਜਦੋਂ ਗੱਲ ਕਰੀ ਆ ਜਿਹੜਾ ਵਿਗਦਾ ਵੀ ਬੰਦ ਹੋ ਜੂ ਲੈਣਾ ਹੀ ਨਹੀਂ ਕਿਸੇ ਨੂੰ ਜਿੰਨੇ ਸਿਆਸਤਦਾਨ ਨੇ ਸਭ ਤੋਂ ਖਿਲਾਫ ਹੋਣ ਬਣ ਸਾਰਿਆਂ ਦੇ ਖਿਲਾਫ ਇੰਨੀ ਜ਼ਿਆਦਾ ਖਿਲਾਫ ਹੈ ਇਹ ਸਾਰੇ ਲੜਨਗੇ ਅਖਬਾਰ ਨੂੰ ਬੰਦ ਕਰੋ ਤਾਂ ਕਿਸੇ ਦੇ ਹੱਕ ਜੇ ਨਹੀਂ ਜਿਹੜੇ ਇਹਦੇ ਨਾਲ ਖੋਤੜੇ ਫਿਰਦੇ ਨੇ ਉਹਨਾਂ ਸਾਰਿਆਂ ਦੇ ਖਿਲਾਫ ਹੈ ਜਿਹੜੇ ਇਹਦੇ ਨਾਲ ਨੇ ਇਸ ਤੁਰੇ ਫਿਰਦੇ ਉਹਨਾਂ ਦੇ ਵੀ ਖਿਲਾਫ ਹੈ ਜੇ ਮੇਰੀ ਆਤਮਾ ਜਿੱਦੋਂ ਜਨ ਸੋਚਦੀ ਹੈ ਉਹਦੇ ਖਿਲਾਫ ਹੈ ਗੱਲ ਇਹ ਨਹੀਂ ਕਿਸੇ ਨੂੰ ਬਰਦਾਸ਼ਤ ਹੁੰਦਾ ਸੱਚ ਸੱਚ ਬਰਦਾਸ਼ਤ ਹੋਣਾ ਬਹੁਤ ਔਖੀ ਗੱਲ ਹੈ ਗੁਰਬਾਣੀ ਤਾਂ ਸੱਚ ਹੈ ਜੇ ਕਿਸੇ ਨੇ ਸੱਚ ਤੇ ਚੱਲਣਾ ਕੱਲਾ ਰਹਿ ਜੂਗਾ ਕੱਲਾ ਰਹਿ ਜਾਂਦਾ ਹੁੰਦਾ ਜਿੱਦਣੇ ਕੱਲਾ ਰਹਿ ਗਿਆ ਫਿਰ ਵਾਰ ਚੱਲਣ ਦੇ ਹਟ ਜੂਗਾ ਜਿਹਨੇ ਪੇਪਰ ਚੜਾਉਣਾ ਉਹਨੂੰ ਝੂਠ ਦੀ ਲੋੜ ਹੁੰਦੀ ਹੈ ਝੂਠ ਰੱਖਿਓ ਇਹ ਝੂਠ ਹੈ ਉਹਦਾ ਕਿ ਮੈਂ ਗੁਰਮਤ ਦਾ ਪ੍ਰਚਾਰ ਕਰਦਾ ਇਹ ਵੀ ਝੂਠ ਹੈ ਇਹੀ ਝੂਠ ਹੈ ਜਿਵੇਂ ਗੁਰਮਤ ਦਾ ਪ੍ਰਚਾਰ ਕਰਦਾ ਇਹੀ ਝੂਠ ਹੈ ਨਹੀਂ ਝੂਠ ਦੇ ਸਕਦਾ ਲੋ ਜਿੱਥੇ ਮਰਜ਼ੀ ਆ ਕੇ ਇਹ ਜੋ ਕੋ ਆ ਦੇਤਾ ਹੈ ਬਾਬੇ ਦੇਖੋ ਬਲ ਕੈਦਨ ਬਹੁ ਹਵਾਰ ਨੈਟ ਤੋਂ ਚੱਕ ਕੇ ਪਾਈ ਜਾਵੇ ਹਵਾਰ ਤੇ ਵਿਆਖਿਆ ਕਿਆ ਦੱਸੇ ਆ ਸਾਨੂੰ ਇਹ ਵਿਆਖਿਆ ਗਲਤ ਹੈ ਨਹੀਂ ਇਹ ਵਿਆਖਿਆ ਹਵਾਰ ਜਵੇ ਰੋਈ ਦੇਖੋ ਬਲ ਚੱਲ ਪੜ ਲੈਣਗੇ ਲੋ ਇਹ ਗੱਲਾਂ ਨੇ ਕਰਨੀਆਂ ਲੋਕਾਂ ਨੂੰ ਧਰਮ ਦੇ ਕੱਪੜੇ ਪਹਿਨ ਕੇ ਆਉਂਦੇ ਨੇ ਧੋਖਾ ਦੇਣ ਵਾਸਤੇ ਹਾਂ ਗੋਲ ਕਦੇ ਉਹਦੀ ਨਿਗਾਹ ਜ਼ਰੂਰ ਹੈ ਗੋਲਗਦੀ ਉਹਨੂੰ ਲੋੜ ਹੈ ਹਰ ਕਰਨ ਨਾਲ ਚੱਲਣਾ ਨਾ ਜਿਹਨੂੰ ਗੋਲਗਦੀ ਲੋੜ ਹੈ ਉਹਨੂੰ ਗੁਰੂ ਦੀ ਲੋੜ ਨਹੀਂ ਹੈ ਜਿਹਨੂੰ ਗੁਰੂ ਦੀ ਲੋੜ ਹੈ ਉਹਨੂੰ ਗੋਲਗਦੀ ਲੋੜ ਨਹੀਂ ਹੈ ਬਸ